ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਤਤ ਵਿਚਾਰ ਕਹੇ ਜਨ ਸਾਚਾ ਇਸ ਤੋਂ ਬਾਅਦ ਫਿਰ ਕੀ ਹੈ ਜਨ ਸਾਚਾ ਹੋ ਗਿਆ ਹੁਣ ਤਤ ਵਿਚਾਰ ਦੀ ਗੱਲ ਹੁਣ ਕਹਿ ਸਕਦਾ ਉਹ ਤੋਂ ਪਹਿਲਾਂ ਨਹੀਂ ਕਹਿ ਸਕਦਾ ਇੱਥੇ ਆ ਕੇ ਤਤ ਵਿਚਾਰ ਦੀ ਗੱਲ ਕਹਿ ਸਕਦਾ ਉਹ ਤੋਂ ਪਹਿਲਾਂ ਤਤ ਵਿਚਾਰ ਦੀ ਗੱਲ ਹੀ ਨਹੀਂ ਕਹਿ ਸਕਦਾ ਜਦੋਂ ਭੈ ਮੁਕਤ ਹੋ ਕੇ ਜੀ ਕਹਿ ਸਕਦਾ ਤਦ ਦੀ ਗੱਲ ਜਿੰਨਾ ਚਿਰ ਭਾਇਆ ਤਾਂ ਸੱਚ ਨਹੀਂ ਬੋਲ ਸਕਦਾ ਤਾਂ ਇਹ ਕਹ ਪਹਿਲਾ ਮਾਨ ਕਬੂਲ ਜਿਹੜੇ ਕਹਿੰਦੇ ਮਨ ਨਹੀਂ ਖੋਲਦੇ ਉਹ ਕਹਿੰਦੇ ਸਾਡੇ ਅਰਾਏ ਨਾ ਪਿਓ ਹਾਂਜੀ ਤਤ ਵਿਚਾਰ ਕਹੇ ਜਨ ਸੱਚਾ ਤਤ ਵਿਚਾਰ ਕਹੇ ਜਨ ਸੱਚਾ ਇਹ ਸੱਚਾ ਜਨ ਕਿਉਂਕਿ ਸੱਚਾ ਕਿਵਾਂ ਬਨਾਸ਼ੀ ਹੈ ਸੱਚਾ ਬਨਾਸ਼ੀ ਹੈ ਅਰਥ ਉੱਪਰ ਚਲਾ ਗਿਆ ਮਾਇਆ ਤੋਂ ਉੱਪਰ ਉੱਠ ਗਿਆ ਤਤ ਵਿਚਾਰ ਤਤ ਵਿਚਾਰ ਦੀ ਗੱਲ ਹੁਣ ਕਹਿ ਸਕਦਾ ਉਹ ਤੋਂ ਪਹਿਲਾਂ ਕਹਿ ਨਹੀਂ ਸਕਦਾ ਕੋਈ ਤਤ ਵਿਚਾਰ ਕਹੇ ਜਾਣ ਜਨਮ ਮਰੇ ਸੋ ਜਿਹੜਾ ਜਨਮ ਕੇ ਮਰਨ ਵਾਲਾ ਜਨਮ ਮਰਨ ਚਾਹੇ ਤਾਂ ਕਾਚੋ ਹੈ ਜਨਮ ਮਰਨ ਵਾਲਿਆਂ ਦੀਆਂ ਵਰਸੀਆਂ ਮਨਾਈਆਂ ਜਾਂਦੀਆਂ ਨੇ ਸਾਡੇ ਦਾ ਗੁਰੂਆਂ ਦੀ ਬਣਾਉਣ ਲੱਗੇ ਨਾ ਦੀ ਮਤ ਮਾਰੀ ਹੋਈ ਹੈ ਗੁਰੂਆਂ ਨੇ ਬਣਾਈਆਂ ਨਹੀਂ ਬਣਾਉਣ ਲੱਗੇ ਕਿਉਂ ਕੱਚੇ ਨੇ ਨਾ ਕਾਚੋ ਕਾਚਾ ਕਾਚੋ ਕਾਚਾ ਉਹ ਉਹ ਕਹਿੰਦਾ ਪੱਟ ਕਹਿੰਦਾ ਕੌਣ ਕਹੇ ਸਤਗੁਰ ਮੋਏ ਹੋਏ ਬਰਸੀਆਂ ਬਣਾਉਂਦੇ ਨੇ ਨਾਮ ਰੱਖਦੇ ਜੋਤੀ ਜੋਤ ਦੇ ਹੜਾ ਜੋਤੀ ਦੋ ਜੋਤ ਆਜਾ ਜੋਤੀ ਜੋਤ ਤਾਂ ਪਹਿਲਾਂ ਮਿਲ ਗਏ ਸੀ ਜੋਤੀ ਜੋਤ ਤਾਂ ਸ਼ਰੀਰ ਦੇ ਰਹਿੰਦੇ ਮਿਲ ਜਾਂਦਾ ਹੁੰਦਾ ਆ ਤਤ ਵਿਚਾਰ ਤੋਂ ਪਹਿਲਾਂ ਜੋਤੀ ਜੋਤ ਮਿਲਿਆ ਹੋਇਆ ਇਹਨਾਂ ਦਾ ਪ੍ਰਬੰਧ ਰਹੇ ਅਜਾ ਤਤ ਵਿਚਾਰ ਕਹਿੰਦਾ ਜੋਤੀ ਜੋਤ ਜੋ ਮਿਲਿਆ ਇਹਨਾਂ ਨੂੰ ਕੀ ਪਤਾ ਜੋਤੀ ਜੋਤ ਕੀ ਹੁੰਦੀ ਹੈ ਇਹ ਤਾਂ ਵੀੜੇ ਨੇ ਸਾਰੇ ਜਿਹੜਾ ਹੁੰਦੇ ਗੁਰੂ ਵਾਲੇ ਜਿਹੜਾ ਗੁਰੂ ਵਾਲੇ ਹੁੰਦੇ ਫਿਰ ਤਾਂ ਪਤਾ ਹੁੰਦਾ ਜਿਹੜਾ ਜਦੋਂ ਸਰੀਰ ਛੱਡਿਆ ਉਦੋਂ ਮੰਨਦੇ ਜੋਤੀ ਜੋਤ ਵਾਲਾ ਉਹ ਤਾਂ ਸਾਰੇ ਸਾਰਿਆਂ ਨੇ ਛੱਡ ਦਿੰਦਾ ਸਾਰਿਆਂ ਜੋਤੀ ਜੋਤ ਮਿਲ ਜਾਂਦਾ ਇਹਨਾਂ ਦੀ ਮੁਕਤੀ ਵੀ ਸਰੀਰ ਤੋਂ ਬਾਅਦ ਹੁੰਦੀ ਹੈ ਸਰੀਰ ਤੇ ਮਰੇ ਦੇ ਮੁਕਤੀ ਮਿਲਣੀ ਹੈ ਇਹਨਾਂ ਨੂੰ ਜਿਉਂ ਨਾਲ ਤਾਂ ਚਿੰਤਾ ਇਹਨਾਂ ਦੀ ਬਹੁਤ ਜ਼ਿਆਦਾ ਹਾਂ ਆਵਾ ਗਵਨ ਵਰਣ ਮੁਕਤ ਕਰੇ ਭਾਈ ਮਿਟੇ ਪ੍ਰਭ ਸੇਵ ਆਵਾਗਮਨ ਮਿਟੇ ਪ੍ਰਭ ਸੇਵ ਆਵਾਗਮਨ ਮਿਟੇ ਪ੍ਰਭ ਸੇਵ ਆਵਾਗਮਨ ਤਾਂ ਖਤਮ ਹੋ ਗਿਆ ਔਰ ਪਾਣੀ ਦੀ ਵਿੱਚ ਹਾਂ ਪ੍ਰਭ ਸੇਵ ਕੀ ਹੈ ਉਹ ਤਤ ਵਿਚਾਰ ਹੈ ਪ੍ਰਭ ਸੇਵ ਹੈ ਹੋਰ ਕੁਝ ਨਹੀਂ ਹੈ ਤਤ ਵਿਚਾਰ ਦਾ ਹੈ ਜਦ ਸੱਚ ਹੈ ਤਤ ਵਿਚਾਰ ਹੈ ਪ੍ਰਭ ਸੇਵ ਹੈ ਤਤ ਵਿਚਾਰ ਕੀ ਦੀ ਖੁਰਾਕ ਹੈ ਤਤ ਗਿਆਨ ਗਿਆਨ ਕੀ ਦੀ ਖਰਾਕ ਹੈ ਬ੍ਰਹਮ ਗਿਆਨੀ ਦੀ ਖਰਾਕ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਇਹੀ ਸੇਵਾ ਹੀ ਲੰਗਰ ਹੈ ਉਹ ਲੰਗਰ ਹੈ ਇਹ ਲੰਗਰ ਲਾਇਆ ਹੋਇਆ ਸੇਵਾ ਤਾਂ ਹੈ ਇਹ ਲੰਗਰ ਸ਼ਬਦ ਦਾ ਲੰਗਰ ਚੱਲੇ ਗੁਰ ਸ਼ਬਦ ਇਹ ਗੁਰ ਸ਼ਬਦ ਦਾ ਲੰਗਰ ਇੱਥੇ ਆ ਕੇ ਚੱਲਣਾ ਪਹਿਲਾਂ ਨਹੀਂ ਚੱਲਦਾ ਹੈਗਾ ਪਹਿਲਾਂ ਕਿਵੇਂ ਚੱਲ ਜੂਗਾ ਤਤ ਵਿਚਾਰ ਕਹਿ ਜਾਣਾ ਜਨਮ ਮਰੇ ਸੋ ਉਹਦਾ ਕੱਚੀ ਗੱਲ ਕਰੂਗਾ ਜਨਮ ਮਰਨ ਵਾਲੇ ਉਹ ਜਿਹੜੇ ਮਹਾਪੁਰਸ਼ ਤੇ ਜਨਮ ਮਰਨ ਵਾਲੇ ਤੇ ਜਿਨ੍ਹਾਂ ਦੀਆਂ ਵਰਸੀਆਂ ਦੇ ਕੱਚੇ ਤੇ ਉਹ ਕੱਚੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੇ ਪਹਿਲਾਂ ਵੀ ਕਰਦੇ ਤੇ ਕੱਚੇ ਹੁਣ ਵੀ ਕਰਦੇ ਨੇ ਕੱਚੇ ਕਰ ਵੀ ਗਏ ਕੱਚੇਗਾ ਇਹ ਕੱਚੀਆਂ ਵੀ ਕਰਦੇ ਰਹਿੰਦੇ ਹੀ ਨੇ ਆਪ ਆਪਣੀ ਬੁੱਧ ਹੈ ਜੇਤੀ ਬੜਨ ਹਾਂਜੀ ਆਵਾ ਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰ ਦੇਵ ਆਵਾ ਗਵਨ ਮਿਟੇ ਪ੍ਰਭ ਸੇਵ ਆਵਾ ਗਵਨ ਆਵਾ ਗਵਨ ਕਿਵੇਂ ਮਿਟਦਾ ਪ੍ਰਭ ਸੇਵ ਨਾਲ ਲੰਗਰ ਚਲਾਉਣ ਨਾਲ ਇਹੀ ਸੇਵ ਹੈ ਇਹੀ ਸੇਵ ਕੀਤੀ ਹੈ ਜਨਮ ਤੁਹਾਰੇ ਲੇਖਿਆ ਜਿਹੜਾ ਉਹੀ ਪ੍ਰਭ ਸੇਵ ਹੈ ਨਾ ਆਵਾ ਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰ ਦੇਵ ਸ਼ਰਨ ਗੁਰ ਦੇਵ ਆਪਣੀ ਮਰਜ਼ੀ ਤੇ ਅੱਗੀ ਹੋਈ ਹੈ ਆਪ ਮਰਿਆ ਹੋਇਆ ਸ਼ਰਨ ਗੁਰਦੇਵ ਹਾਂਜੀ ਕਿਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਇਹ ਤਰੀਕੇ ਨਾਲ ਜਿਹੜਾ ਜਨਮ ਰਤਨ ਮਿਲਿਆ ਆਪਾਂ ਨੂੰ ਰੁਖਾ ਜਨਮ ਇਹਦਾ ਆਧਾਰ ਹੋਵੇ ਤਾਂ ਇਹਦਾ ਪੂਰਾ ਮੁੱਲ ਵਟਿਆ ਕਿਉਂ ਨਹੀਂ ਵਟਿਆ ਹੀ ਨਹੀਂ ਜਾਂਦਾ ਉਹ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਹਰ ਜਿਹੜਾ ਪ੍ਰਾਣ ਆਧਾਰ ਹੈ ਉਹਦਾ ਸਿਮਰਨ ਕਰਦੇ ਰਹੋ ਹੁਣ ਜੇ ਸਿਮਰਨ ਚੱਲਦਾ ਤਾਂ ਪ੍ਰਾਣ ਚੱਲਦਾ ਜੇ ਹਰ ਦਾ ਸਿਮਰਨ ਚੱਲਦਾ ਤਾਂ ਪ੍ਰਾਣ ਚੱਲਦਾ ਜੇ ਹਰ ਦਾ ਸਿਮਰਨ ਰੁਕਿਆ ਰੁਕ ਗਿਆ ਆਖਾਂ ਜੀਵਾਂ ਵਿਸਰੇ ਮਰ ਜਾਉਂ ਵਿਸਰਦੀ ਸਾਰੇ ਨੀਂਦ ਆ ਜਾਣੀਆਂ ਸੁਪਨੇ ਚਾਲੂ ਹੋ ਜਾਣ 30 ਸਾਲ ਦੀ ਆ ਜਾਣੀ ਤੇ ਸੁਪਨਾ ਚਾਲੂ ਹੋ ਜਾਣਾ ਔਰ ਮੌਤ ਕੁਝ ਨਹੀਂ ਹੈਗੀ ਫਿਰ ਸੁਪਨਾ ਸ਼ੁਰੂ ਹੋ ਜਾਣਾ ਬਿਸਰੇ ਮਰ ਜਾਉਂ ਦਾ ਮਤਲਬ ਸੌ ਜਾਣਾ ਸੌ ਜਾਣਾ ਸੁਪਨਾ ਆ ਜਾਣਾ ਫਿਰ ਚਾਲੂ ਹੋ ਜਾਣਾ ਤੇ ਸੌ ਗਿਆ ਤਾਂ ਸੁਪਨਾ ਤੇ ਚਾਲੂ ਹੋਏ ਜਾਣਾ ਜੇ ਬਹੁਤਾ ਕਸ਼ਟਾ ਸੌਂ ਲਿਆ ਬਾਅਦ ਚਾਲੂ ਹੋ ਜਗਾਉ ਕੌਣ ਨੂੰ ਸੁੱਤੇ ਨੂੰ ਸਵਾਲ ਤਾਂ ਜਾਗੂ ਕਿਵੇਂ ਜਾਗ ਨਹੀਂ ਸਕਦਾ ਇੱਕ ਵਾਰ ਸੁੱਤਾ ਬਿਨਾ ਸਰੀਰ ਤੇ ਇੱਕ ਵਾਰ ਸੌਂ ਗਿਆ ਜਦ ਜੋਤ ਦੇ ਵਿੱਚ ਫਿਰ ਦੇਹ ਧਾਰੀ ਤੇ ਜਾਗੂਗਾ ਪਹਿਲਾਂ ਨਹੀਂ ਜਾਗ ਸਕਦਾ ਜਾਗ ਨਹੀਂ ਸਕਦਾ ਫਿਰ ਤਾਂ ਜਨਮ ਲੈਣਾ ਹੀ ਪਊਗਾ ਲੈਣੇ ਪੈਣਗੇ ਪਤਾ ਨਹੀਂ ਕਿੰਨੇ ਜਨਮ ਲੈਣੇ ਪੈਣਗੇ ਤਾਂ ਜਾਗੂਗਾ ਹਰ ਬਿਸਰਤ ਸਦਾ ਹਰ ਬਿਸਰਤ ਖਾਰੀ ਸ਼ੁਰੂ ਹੋ ਗਈ ਕਿੰਨੇ ਜਨਮ ਲੈਣੇ ਪੈਣਗੇ ਪਤਾ ਹੀ ਕੋਈ ਨਹੀਂ ਕਾ ਜਾਗੂਗਾ ਅਬ ਕੇ ਵਿਛੜੇ ਕਦੋਂ ਮਿਲਣਗੇ ਹੁਣ ਤੇ ਵਿਛੜੇ ਮਿਲਾਂਗੇ ਕਦ ਕੋਈ ਪਤਾ ਹੀ ਨਹੀਂ ਹੈ ਕਿੰਨੇ ਜਨਮ ਹੋ ਜਾਣਗੇ ਹਾਂਜੀ ਅਨੁਕ ਕੋ ਨਾ ਛੁੱਟਣ ਹਾਰੇ ਸਿਮਰਤੀ ਸਾਸਤ ਵੇਦ ਵਿਚਾਰੇ ਜਿਆਦਾ ਜਿੰਨੇ ਮਰਜ਼ੀ ਉਪਾਅ ਕਰ ਲਿਓ ਫੇਰ ਨਹੀਂ ਛੁਟਕਾਰਾ ਹੋਣਾ ਕਿ ਹਰ ਇੱਕ ਵਾਰ ਹਰ ਦਾ ਲੜ ਛੁੱਟ ਗਿਆ ਜੇ ਲਿਆਣਾ ਲੜ ਛੱਡਣਾ ਪੀਟੀ ਪਾਈ ਗੰਢ ਪਤਾ ਹੀ ਨਹੀਂ ਸੀ ਛੁੱਟ ਜਾਣਾ ਰੜ ਛੁੱਟ ਗਿਆ ਛੁੱਟ ਕੇ ਨਹੀਂ ਸੀ ਫੜਿਆ ਹੋਇਆ ਲਾਪਰਵਾਹੀ ਨਾਲ ਫੜਿਆ ਹੋਇਆ ਸੀ ਫਿਰ ਅਨਕਉ ਪਾਵਨਾ ਛੁੱਟਣ ਹਾਰੇ ਉਹ ਸੁਪਨੇ ਚੋਂ ਨਹੀਂ ਫਿਰ ਬਾਹਰ ਨਿਕਲ ਸਕਦੇ ਉਹ ਦੀਨ ਦੀ ਅਵਸਥਾ ਚੋਂ ਨਹੀਂ ਬਾਹਰ ਨਿਕਲ ਸਕਦੇ ਫਿਰ ਐਸਾ ਨੀਂਦ ਨੇ ਦੱਬਣਾ ਫਿਰ ਨਹੀਂ ਜਾ ਸਕਦੇ ਅਨ ਕੋ ਬਾਵਨਾ ਛੂਟਣ ਹਾਰੇ ਸਿਮਰਤੀ ਸਾਸਤ ਵੇਦ ਵਿਚਾਰੇ ਸਿਮਰਤ ਸਾਸਤਰ ਵੇਦ ਜਨੇ ਮਰਜੀ ਵਿਚਾਰ ਲਿਓ ਨਹੀਂ ਛੁੱਟਦੇ ਸਿਮਰਤ ਸਾਸਤਰ ਵੇਦ ਵਿਚਾਰ ਲਿਓ ਜਨੇ ਮਰਜੀ ਨਹੀਂ ਛੁੱਟ ਸਕਦੇ ਕੋਈ ਵੀ ਜਾਗੇ ਅਜ ਤੱਕ ਨਾ ਜਾਗੇ ਇਹਨਾਂ ਚੋਂ ਇਹਨਾਂ ਕੋ ਬਾਵ ਅਨ ਕੋ ਬਾਬ ਜੀ ਆ ਹੋਰ ਕੀ ਨੇ ਦੱਸਦੇ ਹੀ ਬਾਬ ਨੇ ਉਹ ਉਪਾਏ ਦੱਸਦੇ ਨੇ ਹੋਰ ਕੀ ਕਰਦੇ ਹਰ ਕੀ ਭਗਤੀ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਜੇ ਜੇ ਛੁਟਕਾਰਾ ਲੈਣਾ ਉੱਥੋਂ ਫਿਰ ਕੀ ਕਰੋ ਹਰ ਕੀ ਭਗਤ ਕਰੋ ਫਿਰ ਹਰ ਤੇ ਆ ਜਾਓ ਹਰ ਕੀ ਭਗਤ ਕਰੋ ਮਨ ਮਾਹੈ ਕੱਲ ਹਰ ਤੇ ਚੱਲਦੀ ਹੈ ਜਲ ਕੱਲ ਕ੍ਰਿਸ਼ਨ ਤੇ ਚੱਲਦੀ ਹੈ ਪਰ ਕ੍ਰਿਸ਼ਨ ਹੈ ਕੌਣ ਆਪਣਾ ਮੂਲ ਹੈ ਕ੍ਰਿਸ਼ਨ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਇਆ ਇਹ ਹੈ ਉਹ ਕੌਣ ਅਨ ਕੋ ਪਾਪ ਨਾ ਛੂਟਣ ਹਾਰੇ ਸਿਮਰਤ ਸ਼ਾਸਤਰ ਵੇਦ ਵਿਚਾਰੇ ਹਰ ਕੀ ਭਗਤੀ ਕਰੋ ਮਨ ਲਾਏ ਸਿਮਰਤ ਸ਼ਾਸਤਰਾਂ ਦੇ ਮੂਰਤੀ ਬਣਾ ਕੇ ਰੱਖੀ ਉਹਦਾ ਪੱਥਰ ਪਾਤਾ ਗਲ ਚ ਗਲ ਪੱਥਰ ਕੈਸੇ ਤਰੇ ਅਥਾ ਸਮੁੰਦਰ ਪਵ ਸਾਗਰ ਪੱਥਰ ਗਲ ਚ ਪਾਤਾ ਤੇਰੇ ਤਲ ਉਹ ਤਰਤਾ ਨਹੀਂ ਸੀ ਸਕਦਾ ਬਿਨਾ ਪੱਥਰ ਤੇ ਵੀ ਉਹਦਾ ਪੱਥਰ ਹੋਰ ਬੰਦ ਤਾਂ ਨਹੀਂ ਹਾਂ ਹਾਂਜੀ ਸਿਮਰਤ ਸ਼ਾਸਤਰ ਵੇਦ ਵਿਚਾਰੇ ਹਰ ਕੀ ਭਗਤੀ ਕਰੋ ਮਨ ਇਹ ਕਰਕੇ ਹੁਣ ਮਨ ਲਾ ਕੇ ਹਰ ਕੀ ਭਗਤ ਕਰੋ ਹਰ ਕੇ ਸੰਤ ਬਣ ਜਾਓ ਹਰ ਕੇ ਸੰਤ ਬਣ ਜਾਓ ਹਰ ਨਾਲ ਜੁੜ ਜਾਓ ਆਪਣੇ ਮੂਲ ਨਾਲ ਜੁੜ ਜਾਓ ਮਨ ਬੰਛਤ ਨਾਨਕ ਫਲ ਪਾਏ ਮਨ ਬੰਛਤ ਨਾਨਕ ਫਲ ਪਾਏ ਜੋ ਮਨ ਦੇ ਵਿੱਚ ਇੱਛਾ ਹੈ ਉਹ ਫਲ ਪ੍ਰਾਪਤ ਹੋਈ ਜੋ ਮਨ ਦੇ ਵਿੱਚ ਇੱਛਾ ਹੈ ਜੋ ਇੱਛਾ ਨਾਲ ਤੁਸੀਂ ਜਨਮ ਲਿਆ ਸੀ ਜਿਹੜੀ ਇੱਛਾ ਕਰਕੇ ਜਨਮ ਲਿਆ ਸੀ ਉਹੀ ਇੱਛਾ ਪੂਰੀ ਹੋਈ ಹಾ